ਹਾਂਜੀ ਗੌੜੀ ਬਾਵਨ ਅਖਰੀ ਭਗਤ ਕਬੀਰ ਜੀ ਉਹ ਵਿੱਚ ਤੱਤੇ ਅੱਖਰ ਤੋਂ ਉਪਦੇਸ਼ ਹੈ ਜੀ ਤੱਤਾ ਅਤਰ ਤਰਿਓ ਨਹ ਜਾਈ ਤਨ ਤ੍ਰਿਭਵਨ ਮੈਂ ਰਹਿਓ ਸਮਾਈ ਤੱਤਾ ਅਤਰ ਇਹ ਜਿਹੜਾ ਸਾਗਰ ਹੈ ਅਤਰ ਹੈ ਇਹ ਕਹਿ ਅਤਰ ਮੰਨਿਆ ਹੋਇਆ ਸੀ ਇਹਨਾਂ ਦਾ ਵੀ ਇਹਦੀ ਤਰਿਆ ਜਾ ਸਕਦਾ ਇਹ ਅਤਰ ਤਰਿਓ ਨਹੀਂ ਜਾਈ ਸਾਗਰ ਨਹੀਂ ਤਰਿਆ ਜਾਂਦਾ ਅਤਰ ਹੈ ਤੁਸੀਂ ਕਿਉਂ ਨਹੀਂ ਦਰਿਆ ਜਾਂਦਾ ਤਨ ਤੇਰੇ ਭਵਨ ਮੈਂ ਰਹਾ ਸਮਾਈ ਇਹ ਜਿਹੜਾ ਤਨ ਅੰਦਰਲਾ ਜੋਤ ਹੈ ਤਿੰਨਾ ਭਵਨ ਚ ਸਮਾਈ ਹੋਈ ਹੈ ਰੇਤਾ ਦੁਆਪਰ ਕਰ ਜੂਗੇ ਇਸੇ ਚੱਕਰ 'ਚ ਪਈ ਰਹਦੀ ਹੈ ਇੱਥੇ ਰਹਦੀ ਹੈ ਤਿੰਨਾ ਭਵਨ 'ਚ ਚੌਥੇ ਲੋਕ 'ਚ ਨਹੀਂ ਜਾਂਦੀ ਸਾਜੋ ਵਿੱਚ ਨਹੀਂ ਜਾਂਦੀ ਹੈ ਸਾਜੋ ਵਿੱਚ ਤਾਂ ਜਾਵੇ ਕਿ ਆਪਣੇ ਮੂਲ ਨਾਲ ਜੁੜੀ ਰਹੇ ਜਿੰਨਾ ਚਿਰ ਕਲਪਨਾ ਕਰਦੀ ਹੈ ਉਹਨਾਂ ਚਿਰ ਕਲਯੁਗ 'ਚ ਰਹਦੀ ਹੈ ਇੱਕ ਘੜੀ ਨਾਲ ਮਿਲਤੇ ਤਾਂ ਕਲਯੁਗ ਹੋਤਾ ਜਿਹੜਾ ਨੇ ਇਹ ਗੱਲ ਖੋਜ ਲਈ ਉਹ ਕਰ ਗਏ ਜਿਹਨਾਂ ਨੇ ਇਹ ਗੱਲ ਨਹੀਂ ਖੋਜੀ ਉਹ ਨਹੀਂ ਕਰ ਸਕੇ ਹਾਂਜੀ ਜੋ ਤ੍ਰਿਪਵਨ ਤਨ ਮਾਹੇ ਸਮਾਵਾ ਤੋ ਤਤੈ ਤਤ ਮਿਲਿਆ ਸੱਚ ਪਾਵਾ ਜੇ ਤੰਨੇ ਪਵਨ ਹਿਰਦੇ ਵਿੱਚ ਸਮਾ ਜਾਣ ਤੰਨੇ ਪਵਨ ਹਿਰਦੇ ਵਿੱਚ ਕਿਵੇਂ ਸਮਾਉਣਗੇ ਤਿੰਨ ਪਵਨ ਬੜੇ ਨੇ ਗਿਆਨ ਸਾਡੇ ਕੋਲ ਥੋੜਾ ਹੈ ਜੋਤ ਛੋਟੀ ਹੈ ਤਿੰਨ ਭਵਨ ਵੱਡੇ ਨੇ ਜਿੰਨਾ ਚਿਰ ਉਹਨਾਂ ਚਿਰ ਤਨ ਤਿੰਨ ਭਵਨ ਚ ਸਮਾਇਆ ਹੋਇਆ ਜਦ ਸਾਡੇ ਕੋਲ ਗਿਆਨ ਰੋਸ਼ਨੀ ਇੰਨੀ ਹੋ ਜੂ ਬ੍ਰਹਮ ਗਿਆਨ ਦੀ ਕੇ ਮਨ ਪ੍ਰਕਾਸ਼ ਜੈਸੇ ਧਰ ਉੱਪਰ ਆਕਾਸ਼ ਤੇ ਤਿੰਨੇ ਭਵਨ ਇਹਦੇ ਵਿੱਚ ਸਮਾ ਜਾਣਗੇ ਆਕਾਸ਼ ਵਿੱਚ ਸਾਰੇ ਤਿੰਨੇ ਭਵਨ ਸਮਾਏ ਹੋਏ ਨੇ ਸਾਰੀ ਮਾਇਆ ਆਕਾਸ਼ ਦੇ ਵਿੱਚ ਹੈ ਆਕਾਸ਼ ਫਿਰ ਵੀ ਖਾਲੀ ਹੈ ਤਿੰਨ ਭਵਨ ਜਸ ਸਮਾਉਣਗੇ ਜਾਂ ਧਰ ਉੱਪਰ ਆਕਾਸ਼ ਜਿੰਨਾ ਗਿਆਨ ਤਿੰਨ ਲੋਕ ਦਾ ਗਿਆਨ ਹੋ ਜੂ ਜੇ ਸਾਨੂੰ ਤਿੰਨ ਲੋਕ ਦਾ ਗਿਆਨ ਹੋ ਜੀ ਤਿੰਨ ਲੋਕ ਵਿੱਚ ਸਮਾ ਜਾਣਗੇ ਜਿਹੜੀ ਚੀਜ਼ ਦਾ ਗਿਆਨ ਹੁੰਦਾ ਉਹਦੇ ਸਮਾਈ ਹੁੰਦੀ ਹੈ ਹਾਂਜੀ ਤੋ ਤਤੈ ਤਤ ਮਿਲਿਆ ਸੱਚ ਪਾਵਾ ਜਾਂ ਤਿੰਨੇ ਪਵਣ ਤਨ ਦੇ ਵਿੱਚ ਹਿਰਦੇ ਵਿੱਚ ਸਮਾ ਜਾਂਦੇ ਨੇ ਤਾਂ ਸਵਾਉਂਦੇ ਜਾਂ ਤਿੰਨ ਲੋਕ ਦਾ ਗਿਆਨ ਪ੍ਰਾਪਤ ਕਰ ਲਈਦਾ ਤਿੰਨ ਲੋਕ ਦਾ ਗਿਆਨ ਗੁਰਬਾਣੀ ਤਿੰਨ ਲੋਕ ਦਾ ਗਿਆਨ ਕਰਾਉਂਦੀ ਹੈ ਜਦ ਗੁਰਬਾਣੀ ਦੀ ਪੂਰੀ ਸੋਝੀ ਪੂਰੀ ਸਮਝ ਆ ਜਾਂਦੀ ਹੈ ਤਾਂ ਤਿੰਨ ਲੋਕ ਦਾ ਗਿਆਨ ਹੋ ਜਾਂਦਾ ਹੈ ਫਿਰ ਤਿਰ ਭਵਨ ਤਲ ਦੇ ਵਿੱਚ ਸਮਾ ਜਾਂਦਾ ਹੈ ਫਿਰ ਤਤ ਨਾ ਤਤ ਮਨ ਕਿਤੇ ਹੋ ਜਾਂਦੇ ਨੇ ਬਸ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਆਪੇ ਸੱਚ ਹੈ ਇਹ ਆਪ ਸੱਚ ਹੋ ਗਿਆ ਫਿਰ ਇਹ ਆਪੇ ਇਹ ਇੱਕ ਸੱਚ ਹੈ ਜਿਵਾਦ ਸੱਚ ਹੈ ਹੈ ਵੀ ਸੱਚ ਹੈ ਨਾਨਕ ਖੁਸ਼ੀ ਵੀ ਸੱਚ ਉਹ ਸੱਚ ਦਾ ਪਤਾ ਲੱਗ ਜਾਂਦਾ ਕੋ ਹੋ ਜਾਂਦਾ ਜਦ ਆਪ ਇਹ ਗੁਰਬਾਣੀ ਦਾ ਗਿਆਨ ਨਾਲ ਇਹ ਗੱਲ ਬਣਦੀ ਗੁਰਬਾਣੀ ਦੀ ਸੋਝੀ ਨਾਲ ਗੱਲ ਬਣਦੀ ਠੀਕ ਹੈ ਜੀ ਗੁਰਬਾਣੀ ਦੀ ਸੋਝੀ ਲੈਣਾ ਹੀ ਸਾਡਾ ਧਰਮ ਹੈ ਤੇ ਹੀ ਸਾਡੀ ਭਗਤੀ ਹੈ ਉਹਦੇ ਨਾਲ ਤ੍ਰਿਭਵਨ ਜਿਹੜਾ ਹੈ ਉਹ ਤਨ ਵਿੱਚ ਸਮਾ ਜਾਏਗਾ ਤੇ ਸੱਚ ਦੀ ਪ੍ਰਾਪਤੀ ਤ੍ਰਿਭਵਨ ਝੂਠ ਹੈ ਸੱਚ ਅੱਡ ਹੋ ਜਾਂਦਾ ਤ੍ਰਿਭਵਨ ਅੱਡ ਹੋ ਜਾਂਦਾ ਠੀਕ ਹੈ ਜੀ ਇਹ ਸੀਗਾ ਜੀ 22ਵੀਂ ਪੌੜੀ ਦਾ ਉਪਦੇਸ਼ ਭਗਤ ਕਬੀਰ ਜੀ ਦਾ ਹੁਣ ਗੁਰੂ ਨਾਨਕ ਸਾਹਿਬ ਦਾ ਹੈਗਾ ਜੀ ਤੱਤੇ ਅੱਖਰ ਤੋਂ 19ਵੀਂ ਪੌੜੀ ਚ ਉਪਦੇਸ਼ ਹਾਂਜੀ ਤੱਤੇ ਤਾਰੂ ਭਵਜਲ ਹੋਆ ਤਾਂ ਕਾ ਅੰਤ ਨਾ ਪਾਇਆ ਜਿਹੜਾ ਭਵਜਲ ਨੂੰ ਜਵੇ ਭਵਜਲ ਨੂੰ ਤਰਨ ਵਾਲਾ ਹੁੰਦਾ ਹੈ ਤਾਰੂ ਹੋ ਜਾਂਦਾ ਹੈ ਇਹ ਡੁੱਬਦਾ ਨਹੀਂ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦਾ ਨਹੀਂ ਅੰਤ ਪਾਇਆ ਕਿਸੇ ਨੇ ਜਿਹੜਾ ਤਾਰੂ ਹੋ ਗਿਆ ਤਾਰੂ ਕਾਲ ਹੁੰਦਾ ਇੱਕ ਜਿਹੜਾ ਤਾਰੂ ਹੈ ਜਾਂ ਜੋਤ ਸਰੂਪ ਰਹਿ ਜਾਂਦਾ ਹੈ ਫਿਰ ਤਾਰੂ ਹੈ ਫਿਰ ਤਰਦਾ ਜੋਤ ਨਹੀਂ ਡੁੱਬਦੀ ਹੈ ਜਿੰਨਾ ਚਿਰ ਮਾਇਆ ਜੁੜਿਆ ਹੋਇਆ ਹੈ ਡੁੱਬਦਾ ਉਹਨਾਂ ਚਿਰ ਮਾਇਆ ਤੋਂ ਅਲੱਗ ਹੋਇਆ ਹੋਇਆ ਫਿਰ ਨਹੀਂ ਡੁੱਬਦਾ ਨਾ ਤਰ ਨਾ ਤੁਲਹਾ ਹਮ ਬੂਡਸ ਤਾਰ ਲਹਿ ਤਾਰਨ ਰਾਇਆ ਜਾਂ ਸਾਡੇ ਕੋਲ ਤੁਲਹਾ ਹੀ ਨਹੀਂ ਕੋਈ ਵੇੜੇ ਸਰ ਕੋਈ ਤੁਲਹਾ ਬੇੜੀ ਬੰਨ ਲਵੇ ਬੇੜੀ ਗੁਰਬਾਣੀ ਕੀ ਹੈ ਜਹਾਜ਼ ਹੈ ਤੁਲਹਾ ਹੈ ਬੇੜੀ ਹੈ ਜੇ ਤੇ ਬੇੜੀ ਕੋਈ ਹੈ ਨਹੀਂ ਤੁਲਹਾ ਹੈ ਨਹੀਂ ਫੇਰ ਨਹੀਂ ਤਰਿਆ ਜਾ ਸਕਦਾ ਫੇਰ ਡੁੱਬੂ ਗਈ ਫੇਰ ਨਹੀਂ ਤਰ ਸਕਦਾ ਅਸਲ ਵਿੱਚ ਨਾ ਤਰਨ ਵਾਲੇ ਜਿਹੜੇ ਕਹਿੰਦੇ ਸੀਗੇ ਪਤਰ ਜਿਨ੍ਹਾਂ ਨੇ ਕਿਹਾ ਉਹਨਾਂ ਕੋ ਤੁਲਹਾ ਬੇੜੀ ਦੀ ਸੀ ਬੇੜਾ ਬੰਧ ਨਾ ਸਕਿਓ ਬੰਦਰ ਕੀ ਬੇਲਾ ਜਦੋਂ ਬੇੜਾ ਸੀ ਜਿੰਨਾ ਜਸਾ ਸਾਹ ਆਉਂਦਾ ਸੀ ਬੇੜਾ ਬੰਨਿਆ ਜਾ ਸਕਦਾ ਸੀ ਗੁਰਮਤ ਦਾ ਗਿਆਨ ਲਿਆ ਜਾ ਸਕਦਾ ਤਾਂ ਉਹ ਤਾਂ ਲਿਆ ਦੀ ਸਾਗਰ ਜਬ ਉਛੜੇ ਤਾਂ ਤਣ ਦਹਿਲਾ ਜਦ ਫਿਰ ਇਹ ਸਰੀਰ ਛੱਡਣਾ ਪੈਣਾ ਫਿਰ ਤਰੂ ਕਵੇ ਫਿਰ ਹੀ ਚੱਲ ਸਕਦਾ ਜਿਨ੍ਹਾਂ ਕੋਲ ਨਹੀਂ ਸੀ ਇਹ ਗੁਰਮਤ ਦਾ ਗਿਆਨ ਉਹਨਾਂ ਵਾਸਤੇ ਅਤਰ ਸੀ ਉਹ ਕਹਿੰਦੇ ਜਿਨ੍ਹਾਂ ਨੇ ਕੋ ਗੁਰਮਤ ਦਾ ਗਿਆਨ ਹੈ ਉਹਦਾ ਹੈਗਾ ਬੇੜੀ ਹੈਗੀ ਉਹਨਾਂ ਵਾਸਤੇ ਅਤਰ ਨਹੀਂ ਹੁੰਦਾ ਹਾਂਜੀ ਅੱਛਾ ਨਾ ਤਰ ਨਾ ਤੁਲਹਾ ਹਮ ਬੂਡਸ ਤਾਰ ਲਹੇ ਤਾਰਨ ਰਾਇਆ ਤਾਲ ਮਰਾਇਆ ਤਾਲ ਲੈ ਤੂੰ ਸਾਡੇ ਕੋ ਬੇੜੀ ਨਹੀਂ ਹੈ ਸਾਡੇ ਕੋ ਤੁਲਹਾ ਨਹੀਂ ਹੈ ਇਸ ਕਰਕੇ ਡੁੱਬਦੇ ਆ ਕੋਈ ਗੱਲ ਕਹੀਏ ਡੁੱਬਦੇ ਤਾਲਾ ਬੇੜੀ ਹੈ ਨਹੀਂ ਤੁਲਹਾ ਹੈ ਨਹੀਂ ਗੁਰਮਨ ਦਾ ਗਿਆਨ ਹੈ ਨਹੀਂ ਨਾ ਤਰ ਵੀ ਸਾਨੂੰ ਤਰਨਾ ਨਹੀਂ ਆਉਂਦਾ ਨਹੀਂ ਤਰ ਸਕਦੇ ਅਸੀਂ ਬਿਨਾਂ ਤੁਲਹੇ ਬੇੜੀ ਤੋਂ ਠੀਕ ਹੈ ਨਾ ਤਰਨਾ ਤੁਲਹਾ ਹਮ ਬੂਡਸ ਤਾਰ ਲੈ ਤਾਰਨ ਰਾਇਆ ਹਾਂ ਇਹ ਤਾਲ ਆਇਆ ਤੂੰ ਤਾਲ ਨਾਇਆ ਨਾਲ ਜੁੜਿਆ ਨਹੀਂ ਨਾ ਆਪਣੇ ਬੂੜ ਨਾਲ ਉਹ ਤਾਂ ਤਰਦਾ ਹੀ ਹੈ ਹਮੇਸ਼ਾ ਇਹ ਮਾਇਆ ਨਾਲ ਜੁੜਿਆ ਰਹਿੰਦਾ ਤੇ ਗਲ ਪੱਥਰ ਕੈਸੇ ਤਰੇ ਅਥਾ ਸਰੀਰ ਰੂਪੀ ਪੱਥਰ ਗਲ ਚ ਪਾਇਆ ਹੋਇਆ ਤਰੂ ਕਿਵੇਂ ਇਹਨੂੰ ਛੱਡਦਾ ਨਹੀਂ ਹੈ ਇਹਨੂੰ ਛੱਡ ਕੇ ਆਪਣੇ ਮੂਲ ਨਾਲ ਜੁੜ ਜਾਂਦਾ ਤਰਿਆ ਹੋਇਆ ਜਾਂ ਡੁੱਬਿਆ ਹੋਇਆ ਕਿੱਥੇ ਹੈ ਦੁਬਦਾ ਤਾਂ ਆਪਣੇ ਆਪ ਹੈ ਠੀਕ ਹੈ ਜੀ ਇੱਥੇ 19ਵੀਂ ਪੌੜੀ ਦਾ ਗੁਰੂ ਸਾਹਿਬ ਦੇ ਉਪਦੇਸ਼ ਦੀ ਸਮਾਪਤੀ ਹੈ ਜੀ ਹੁਣ ਤੱਤੇ ਅੱਖਰ ਤੋਂ ਉਪਦੇਸ਼ ਜਿਹੜਾ ਗੁਰੂ ਅਮਰਦਾਸ ਜੀ ਨੇ ਦਿੱਤਾ ਹੈ ਜੀ ਇਹ ਜਿਹੜਾ ਗੁਰੂ ਅਮਰਦਾਸ ਜੀ ਦਾ ਉਪਦੇਸ਼ ਹੈ ਜੀ ਇਹ ਨੌਵੀਂ ਪੌੜੀ 'ਚ ਹੈਗਾ ਪਰ ਆਪਾਂ ਜਿਵੇਂ ਪਹਿਲਾਂ ਕਰਿਆ ਸੀ ਇਹ ਚਾਰ ਅੱਖਰ ਨੌਵੀਂ ਪੌੜੀ 'ਚ ਪਾਏ ਹੋਏ ਉਹਨਾਂ ਨੇ ਹਾਂਜੀ ਪਹਿਲਾ ਹੈਗਾ ਜੀ ਤਤੈ ਤਾਮਸ ਜਲਿਓ ਮੂੜੇ ਥੱਥੈ ਥਾਨ ਭ੍ਰਿਸ਼ਟ ਹੋਆ ਕੱਗੇ ਘਰ ਘਰ ਫਿਰੇ ਤੂੰ ਮੂੜੇ ਦੱਦੇ ਦਾਨ ਨਾ ਤੁਧ ਲਿਆ ਤਤੈ ਤਾਮਸ ਜਲਿਓ ਮੂੜੇ ਇਹ ਮੂਰਖਾ ਤੂੰ ਤਮੋ ਗੁਣ ਦੇ ਵਿੱਚ ਚੜ ਗਿਆ ਤੈਨੂੰ ਮਾਇਆ ਦੀ ਭੁੱਖ ਹੈ ਕਾਮ ਸੁਣਦੀ ਹੈ ਮਾਇਆ ਦੀ ਭੁੱਖ ਮਾਇਆ ਦੀ ਭੁੱਖ ਜੜ ਗਿਆ ਤੂੰ ਟੜਿਓ ਬੂੜੇ ਇਸ ਕਰਕੇ ਤੇਰਾ ਹਿਰਦਾ ਭ੍ਰਿਸ਼ਟ ਹੋ ਗਿਆ ਜਿਹੜਾ ਤੇਰਾ ਹਿਰਦਾ ਨਾ ਥਾਨ ਜਿਹੜਾ ਹੈਗਾ ਭ੍ਰਿਸ਼ਟ ਹੋ ਗਿਆ ਜਿਹੜਾ ਹੈ ਨਾ ਸੰਤ ਕੇ ਦੁਖੀ ਥਾਨ ਭ੍ਰਿਸ਼ਟ ਹੋਏ ਅਸਲ 'ਚ ਇਹ ਥਾਨ ਅੰਦਰਲੇ ਦੀ ਗੱਲ ਹੈ ਬਾਹਰ ਤਾਂ ਕੋਈ ਥਾਨ ਦੀ ਗੱਲ ਹੀ ਨਹੀਂ ਹੈ ਬਾਹਰ ਥਾਨਾਂ ਨਾਲ ਜੁੜ ਗਏ ਅਸੀਂ ਹਾਂਜੀ ਜਦੋਂ ਕਹਿੰਦੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਹਿਰਦਾ ਹੀ ਸੁਆਵਾ ਹੋਣਾ ਉਹ ਥਾਂ ਹੋਰ ਕਿਹੜਾ ਸੁਆਵਾ ਇਹ ਆ ਬਾਹਰ ਸੁਆਵੇ ਨੇ ਨਾਲ ਸੋਨਾ ਚੜਾਇਆ ਹੋਇਆ ਮਾਇਆ ਹੁੰਦੀ ਹੈ ਸੁਆਵੇ ਨੇ ਇਹਨਾਂ ਅੰਦਰਲੇ ਤੇ ਕੀ ਲੈਣਾ ਅੰਦਰਲਾ ਤਮੋਗੁਣ ਜੀ ਜੜਿਆ ਹੋਇਆ ਅੰਦਰਲਾ ਭ੍ਰਿਸ਼ਟਾ ਬਾਹਰ ਸੁਆਵਾ ਠੀਕ ਹੈ ਜੀ ਹਾਂਜੀ ਹੁਣ ਗੋੜੀ 52 ਅਖਰੀ ਮਹੱਲਾ ਪੰਜਵਾਂ 32 ਨੰਬਰ ਪੌੜੀ ਚ ਉਪਦੇਸ਼ ਹੈ ਜੀ ਤੱਤਾ ਤਾਂਸਿਓ ਪ੍ਰੀਤ ਕਰ ਗੁਣ ਦੀ ਗੋਬਿੰਦ ਰਾਏ ਫਲ ਪਾਵੇਂ ਮਨ ਬਾਂਛਤੇ ਤਪਤ ਤੁਹਾਰੀ ਜਾਈ ਹਾਂਜੀ ਤਤਾ ਤਾਸਿਓ ਪ੍ਰੀਤ ਕਰੀ ਉਹਦੇ ਨਾਲ ਪ੍ਰੀਤ ਕਰੀ ਕਿਹਦੇ ਨਾਲ ਗੁਣ ਨਿਧੀ ਗੋਬਿੰਦ ਰਾਏ ਜੋ ਗੁਣਾ ਦਾ ਖਜ਼ਾਨਾ ਹੈ ਗੋਬਿੰਦ ਰਾਏ ਹੈ ਗੋਬਿੰਦ ਰਾਏ ਹੈ ਫਲ ਪਾਵਾਂ ਮਨ ਵਾਂ ਜਿਤੇ ਦੇਖੋ ਗੋਬਿੰਦ ਤਾਂ ਹੋਰ ਵੀ ਹੈ ਪਰ ਗੁਣ ਨਿਧੀ ਨਹੀਂ ਹੈ ਉਹ ਜਿਹੜਾ ਉਹਨਾਂ ਦਾ ਗੋਬਿੰਦ ਰਾਏ ਉਹ ਗੁਣਾ ਦਾ ਖਜ਼ਾਨਾ ਨਹੀਂ ਹੈ ਇਹ ਚੇਤਨ ਹੈ ਜੜ ਨਹੀਂ ਹੋ ਸਕਦਾ ਮੂਰਤੀ ਨਹੀਂ ਹੋ ਸਕਦੀ ਹੈ ਗੁਣ ਨਿਧੀ ਗੋਬਿੰਦ ਰਾਏ ਫਲ ਪਾਵੇ ਮਨ ਬਾਂਝ ਤੇ ਤਪਤ ਤੁਹਾਰੀ ਜਾਏ ਮਨ ਬਾਝ ਤੇ ਜਿਹੜੀ ਇੱਛਾ ਲੈ ਕੇ ਜਾਏਗਾ ਪੂਰੀ ਹੋ ਜੂ ਜਿਹੜੀ ਇੱਛਾ ਨਾਲ ਗੋਬਿੰਦ ਰਾਏ ਨਾਲ ਮਿਲਿਆ ਉਹ ਇੱਛਾ ਪੂਰੀ ਹੋ ਜੂ ਤੇਰੇ ਅੰਦਰੋਂ ਤਪਤ ਹੈ ਜਿਹੜੀ ਅਸਲ ਤਪਤ ਦੀ ਉਹ ਇੱਛਾ ਹੈ ਵੀ ਤਪਤ ਬੁੱਝਵੇ ਇਹ ਤਪਤ ਚਲੀ ਜਾਊਗੀ ਹਾਂਜੀ ਤਰਾਸ ਮਿਟੈ ਜਮ ਪੰਥ ਕੀ ਜਾਸ ਬਸੈ ਮਨ ਨਾਉ ਗਤ ਪਾਵੈ ਮਤ ਹੋਏ ਪ੍ਰਗਾਸ ਮਹਿਲੀ ਪਾਵੈ ਠਾਉ ਕੱਲੀ ਤਪਤੇ ਨਹੀਂ ਬੁਝਣੀ ਅੱਗੇ ਹੋਰ ਵੀ ਕੁਝ ਹੋ ਜਾਊਗਾ ਤਰਾਸ ਮਿਟਾ ਜਮ ਪੰਥ ਕੀ ਜਮ ਪੰਥ ਦੀ ਤਰਾਸ ਵੀ ਮਿਟ ਜੂਗੀ ਜੰਮਣ ਵਾਲ ਦੀ ਜਿਹੜੀ ਚਿੰਤਾ ਉਹ ਵੀ ਮੁੱਕ ਜੂਗੀ ਜਾਸ ਬਸੈ ਮਨ ਨਾਉ ਜਿਹਦੇ ਅੰਦਰ ਨਾਮ ਬਸ ਜਾਂਦਾ ਹੈ ਨਾਮ ਬਸਣ ਨਾਲੇ ਤੇਰੀ ਉਹ ਤਪ ਜਾਣੀ ਹੈ ਨਾਮ ਬਸਣ ਨਾਲੇ ਜੰਮਣ ਵਾਲ ਕਟਿਆ ਜਾਣਾ ਗਤ ਪਾਵਾਂ ਮਤ ਹੋਏ ਪ੍ਰਗਾਸ ਅੱਗੇ ਚੱਲੂਗੀ ਹੁਣ ਗਤੀ ਤੇਰੀ ਗਿਆਨ ਅੱਗੇ ਵਧੂਗਾ ਮਤ ਵਿੱਚ ਅੱਗੇ ਗਿਆਨ ਰੋਸ਼ਨੀ ਹੋਰ ਵਧੂਗੀ ਨਹੀਂ ਤਾਂ ਰੋਸ਼ਨੀ ਉੱਥੇ ਅਟਕੀ ਹੋਈ ਹੈ ਸਭ ਦੀ ਅੱਗੇ ਨਹੀਂ ਮਤ ਵੱਧ ਰਹੀ ਗੱਤ ਪਾਵਾਂ ਮਤ ਹੋਏ ਪ੍ਰਗਾਸ਼ ਮੈਲ ਨਹੀਂ ਪਾਵਾਂ ਥਾਉ ਮਹਿਲ ਵਿੱਚ ਚਲਾ ਜਾਏਗਾ ਆਪਣੇ ਦਸਦਵਾਰ ਚ ਪਹੁੰਚ ਜਾਏਗਾ ਨਿੱਜ ਘਰ ਚ ਪਹੁੰਚ ਜਾਏਗਾ ਉੱਥੇ ਜਗ੍ਹਾ ਪੱਕੀ ਹੋ ਜੀ ਕਰੀ ਹਮੇਸ਼ਾ ਵਾਸਤੇ ਹਾਂਜੀ ਤਾਹੂ ਸੰਗੀ ਨ ਧਨ ਚਲੈ ਗ੍ਰਹਿ ਜੋਬਨ ਨਹਿਰਾਜ ਸੰਤ ਸੰਗੀ ਸਿਮਰਤ ਰਹੋ ਇਹ ਹੈ ਤੁਹਾਰੇ ਕਾਜ ਤਾਹੂ ਸੰਗ ਨ ਧਨ ਚਲੈ ਉੱਥੇ ਆ ਜਿਹੜਾ ਸੰਸਾਰੀ ਤਨ ਨਾ ਉੱਥੇ ਨਹੀਂ ਨਾਲ ਜਾਂਦਾ ਇਹ ਨਹੀਂ ਜਾਂਦਾ ਉੱਥੇ ਨਾਲ ਉਹ ਜਗ੍ਹਾ ਤੇ ਤਾਂ ਨਹੀਂ ਜਾਂਦਾ ਹੈ ਨਾ ਤਨ ਚਲਾ ਗ੍ਰਹਿ ਜੋਬਨ ਨਹਿ ਮਾਲ ਨਾ ਗ੍ਰਹਿ ਨਾ ਜੋਬਨ ਨਾ ਮਾਲ ਕੁਛ ਨਹੀਂ ਜਾਂਦਾ ਸੰਸਾਰ ਦਾ ਸਰੀਰ ਵੀ ਨਹੀਂ ਜਾਂਦਾ ਸਰੀਰ ਨਾਲ ਸੰਬੰਧ ਇੱਥੇ ਰਹਿ ਜਾਣਾ ਸੰਤ ਸੰਗੀ ਸਿਮਰਤ ਰਹੋ ਇਹ ਤੁਹਾਰੋ ਕਾਜ ਇਹੀ ਕੰਮ ਰਹਿ ਗਿਆ ਹੁਣ ਸੰਤ ਸੰਗ ਸੰਤ ਦੀ ਸੰਗਤ ਸਿਮਰਤ ਰਹੋ ਆਪਣੇ ਮੂਲ ਨਾਲ ਜੁੜ ਕੇ ਸਿਮਰਨ ਕਰਦੇ ਰਹੋ ਚੇਤਾ ਰੱਖੋ ਭੁੱਲੋ ਨਾ ਆਪਣੇ ਆਪ ਨੂੰ ਮਾਇਆ ਦੇ ਵਿੱਚ ਨਾ ਜਾਓ ਇਹ ਤੁਹਾਡਾ ਕਾਜੂਬਾ ਕੰਮ ਇੰਨਾ ਹੀ ਰਹਿ ਜਾਂਦਾ ਯਾਦ ਰੱਖਣਾ ਮੈਂ ਮਾਇਆ ਨਾਲ ਨਹੀਂ ਜੁੜੋ ਮਾਇਆ ਜਿਹੜੀ ਹੈਗੀ ਹੈ ਇਹਦੇ ਡੰਗ ਤੋਂ ਬਚ ਕੇ ਰਹਿਣਾ ਇਹਦਾ ਹੀ ਧਿਆਨ ਰੱਖਣਾ ਹਾਂਜੀ ਤਾਤਾ ਕਛੂ ਨਾ ਹੋਈ ਹੈ ਜੋ ਤਾਪ ਨਿਵਾਰੈ ਆਪ ਪ੍ਰਤਪਾਲੈ ਨਾਨਕ ਹਮੈ ਆਪੇ ਮਾਈ ਬਾਪ ਕਾਤਾ ਕਛੂ ਨਾ ਹੋਈ ਹੈ ਕਦੇ ਵੀ ਉਹ ਉਹਦੇ ਅੰਦਰ ਚਿੰਤਾ ਨਹੀਂ ਪੈਦਾ ਹੁੰਦੀ ਤ੍ਰਿਸ਼ਨਾ ਨਹੀਂ ਪੈਦਾ ਹੁੰਦੀ ਤਾਪ ਦੁਬਾਰੇ ਆਪ ਜੇ ਆਪਣਾ ਤਾਪ ਆਪ ਦਵਾਰ ਲਵੇ ਆਪਣੀ ਕਿਰਤਾ ਨੂੰ ਆਪੇ ਤਿਆਗੇ ਤਾਂ ਇਹ ਤ੍ਰਿਸ਼ਨਾ ਦੀ ਅਗ ਤੋਂ ਬਚਦਾ ਤਾਂ ਇਹ ਤ੍ਰਿਸ਼ਨਾ ਮੁਕਦੀ ਹੈ ਜੇ ਆਪ ਮਨੋਂ ਤਿਆਗੇ ਤੇ ਤਿਆਗਣੀ ਆਪੇ ਪੈਣੀ ਹੈ ਕਿਸੇ ਨੇ ਨਹੀਂ ਬੁਝਾਉਣੀ ਤੇਰੇ ਸਿਰੋਂ ਆਪ ਨਵਾਰੇ ਆਪ ਆਪਣੀ ਜਿਹੜੀ ਚਿੰਤਾ ਉਹਨੂੰ ਆਪ ਹੀ ਤਿਆਗਣ ਪਊਗਾ ਚਿੰਤਾ ਕਿਉਂ ਪੈਦਾ ਹੁੰਦੀ ਹੈ ਅਗਿਆਨਤਾ ਤੋਂ ਚਿੰਤਾ ਪੈਦਾ ਹੁੰਦੀ ਹੈ ਮਾਇਆ ਦੀ ਭੁੱਖ ਚਿੰਤਾ ਪੈਦਾ ਕਰਦੀ ਹੈ ਤਿਆਗ ਦੇ ਭੁੱਖ ਤਿਆਗ ਦੇ ਚਿੰਤਾ ਹਟ ਗਈ ਪਾਣੀ 'ਚ ਰਹੇ ਤੇ ਚਿੰਤਾ ਨਹੀਂ ਸਤਾਉਂਦੀ ਪਾਣੀ ਤੋਂ ਬਾਹਰ ਜਾਣੇ ਦਾ ਚਿੰਤਾ ਆਪਣੇ ਪਾਣੀ ਚੱਲਣ ਦੀ ਚਿੰਤਾ ਗੁਰ ਕੇ ਪਾਣੀ 'ਚ ਰਹਿਣ ਦੇ ਚਿੰਤਾ ਇਲਾਜ ਹੈ ਫਿਰ ਤਾਂ ਪਾਲ ਲੈ ਪਾਲ ਲੈ ਨਾਨਕ ਹਮੈ ਆਪੇ ਮਾਈ ਬਾਪ ਜਦ ਮਾਈ ਬਾਪ ਆਪ ਪ੍ਰਤਪਾਲ ਕਰਦਾ ਹੈ ਮਾਈ ਬਾਪ ਹੈ ਜਿਹੜਾ ਉਹ ਪ੍ਰਤਪਾਲ ਕਰਦਾ ਸਾਡੇ ਸਿਰ ਹੈਗਾ ਚਿੰਤਾ ਕਰਨ ਦੀ ਲੋੜ ਕੀ ਹੈ ਚਿੰਤਾ ਸਾਡੀ ਆਪੇ ਪਾਲੀ ਹੋਈ ਹੈ ਮਾਈ ਬਾਪ ਦੇ ਸਿਰ ਤੇ ਚਿੰਤਾ ਛੱਡ ਦਿਓ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਹੈ ਮਾਈ ਬਾਪ ਨੂੰ ਚਿੰਤਾ ਹੈ ਤੇ ਚਿੰਤਾ ਕਰਨ ਦੀ ਲੋੜ ਨਹੀਂ ਹਾਂਜੀ ਠੀਕ ਹੈ ਜੀ ਇੱਥੇ 32ਵੀਂ ਪੌੜੀ ਦਾ ਤਤੇ ਅੱਖਰ ਦਾ ਉਪਦੇਸ਼ ਸਮਾਪਤ ਹੈ ਜੀ ਭਗਤ ਕਬੀਰ ਜੀ ਨੇ ਗਿਆਨ ਦੀ ਗੱਲ ਕੀਤੀ ਹੈ ਕਿ ਜੇ ਤਾਂ ਗਿਆਨ ਹੋ ਜਵੇ ਜੋ ਤ੍ਰਿਭਵਨ ਤਨ ਮਾਹੇ ਸਮਾਵਾ ਫੇਰ ਜਿਹੜਾ ਤ੍ਰਿਭਵਨ ਹੈ ਉਹ ਹਿਰਦੇ ਦੇ ਵਿੱਚ ਸਮਾ ਜਾਂਦਾ ਜੀ ਜੀ ਤੇ ਗੁਰੂ ਨਾਨਕ ਸਾਹਿਬ ਨੇ ਤਰਨ ਦੀ ਗੱਲ ਕੀਤੀ ਹੈ ਕਿ ਜੇ ਇਹ ਗਿਆਨ ਹੋ ਜਵੇ ਤਾਂ ਭਵ ਸਾਗਰ ਤੋਂ ਤਰਿਆ ਜਾ ਸਕਦਾ ਤੇ ਗੁਰੂ ਅਮਰਦਾਸ ਜੀ ਨੇ ਕਿਹਾ ਵੀ ਜਦ ਤੱਕ ਗਿਆਨ ਨਹੀਂ ਹੈ ਜਦੋਂ ਤੱਕ ਤਾਮਸ ਵਾਲਾ ਗੁਣ ਅੰਦਰ ਰਹਿੰਦਾ ਜੀ ਤੇ ਪੰਜਵੇਂ ਪਾਤਸ਼ਾਹ ਦਾ ਉਪਦੇਸ਼ ਹੈ ਕਿ ਜੇ ਆਪਾਂ ਪ੍ਰੀਤ ਕਰ ਲਈਏ ਗੁਣ ਨੇ ਦਰਾਏ ਨਾਲ ਫਿਰ ਮਨ ਦੀ ਜਿਹੜੀ ਤਪਤਾ ਬੁੱਝ ਜਾਂਦੀ ਹੈ ਇਸੇ ਤਰ੍ਹਾਂ ਸਿਮਰਤ ਰਹਿੰਦੇ ਹੋਏ ਆਪਾਂ ਸੱਚਖੰਡ ਪਹੁੰਚ ਜਾਂਦੇ ਹਾਂ ਜੀ ਜੀ ਠੀਕ ਹੈ ਜੀ ਇਹ ਤੱਤੇ ਅੱਖਰ ਦਾ ਇੱਥੇ ਸਮਾਪਤ ਹੈ ਜੀ ਉਪਦੇਸ਼